ਫਰੀਦਾ ਦਰਦਰ ਵੇਸੀ ਕਖੜੀ ਚੱਲਾ ਦੁਨੀਆ ਭੱਤ ਬਾਨੋ ਠਾਈ ਪੋਟਲੀ ਕਿੱਥੇ ਵਈਆਂ ਘਤ ਫਰੀਦ ਕਹਿੰਦਾ ਦਰਦਰ ਵੇਸੀ ਕਖੜੀ ਹੁਣ ਉਹਦੇ ਜੇ ਜਾਣਾ ਆਪਾਂ ਨੇ ਸੰਤੋਖ ਦੇ ਦਾਇਰੇ 'ਚ ਪਤਾ ਔਖੀ ਗੱਲ ਉਹਦੇ ਦਵਾਰ ਉਹਦੇ ਉਸ ਜਿਹੜੀ ਹੈ ਸੰਤੋਖ ਦੇ ਦਾਇਰੇ ਜਾਣ ਉਹ ਤਾਂ ਲੋਕ ਇਹ ਹੋਰ ਹੈ ਫਿਰ ਉਹਦੇ ਦਰ ਦਾ ਬੇਸ ਬਣੂਗਾ ਤਾਂ ਹੀ ਦਰ ਅੰਦਰ ਐਂਟਰੀ ਹੋਊਗੀ ਸਣੇ ਸ਼ੀਰ ਤਾਂ ਉੱਥੇ ਜਾ ਨਹੀਂ ਸਕਦਾ ਸਰੀਰ ਲੈ ਕੇ ਉੱਥੇ ਨਹੀਂ ਜਾ ਸਕਦਾ ਜਦੋਂ ਉਹਦੇ ਦਰ ਦੇ ਵਿੱਚ ਪ੍ਰਵੇਸ਼ ਕਰਨਾ ਤਾਂ ਉਹਦਾ ਸਰੀਰ ਛੱਡਣਾ ਪਊ ਪਹਿਲਾਂ ਦਰ ਦਰਵੇਸੀ ਗਾੜੀ ਉੱਥੇ ਤਾਂ ਆਤਮਾ ਨੇ ਜਾਣਾ ਸਰੀਰ ਜਾ ਨਹੀਂ ਸਕਦਾ ਹੁਣ ਜਿਉਂਦਾ ਕਿਵੇਂ ਜਾਵਾਂ ਉੱਥੇ ਮੈਂ ਜਿਉਂਦੇ ਨੇ ਗੱਲ ਸੁਣਨੀ ਹੈ ਤੇ ਜਾਵਾਂ ਕਿਵੇਂ ਸਰੀਰ ਨੂੰ ਛੱਡ ਕੇ ਕਿਵੇਂ ਜਾਵਾਂ ਉਹ ਤਾਂ ਦਰ ਦੇ ਅੰਦਰ ਜਿੱਥੇ ਗੱਲ ਸੁਣਨੀ ਹੈ ਬਿਨਾਂ ਕਰਨਾ ਤੇ ਉਹਦੇ ਜਾਣਾ ਮੁਸ਼ਕਲ ਹੈ ਦਰ ਦਰਵੇਸੀ ਗਾਖੜੀ ਤੇ ਗਾਖੜੀ ਸਰੀਰ ਪਹਿਲਾਂ ਛੱਡਣਾ ਉਹ ਜਾਊਗਾ ਬਾਅਦ ਚ ਚੱਲਾ ਦੁਨੀਆ ਭੱਤ ਮੈਂ ਜਿਵੇਂ ਦੁਨੀਆ ਸੰਸਾਰ ਦਾ ਹੈਗਾ ਹਿਸਾਬ ਕਿਤਾਬ ਉਹੀ ਮੇਰਾ ਜਿਵੇਂ ਸੰਸਾਰ ਚੱਲਦਾ ਹੈ ਦੁਨੀਆ ਚੱਲਦੀ ਹੈ ਉਹ ਹੀ ਮੇਰਾ ਸਰੀਰ ਹੈ ਮੇਰਾ ਸਰੀਰ ਵੀ ਅੰਨ ਪਾਣੀ ਨਾਲ ਚੱਲਦਾ ਚੱਲੇ ਪਾਣੀ ਅੰਨ ਮੈਂ ਤਾਂ ਦੁਨੀਆ ਦੇ ਵਿੱਚ ਹੀ ਹਾਂ ਦੁਨੀਆ ਵਾਂਗੂ ਮੇਰਾ ਸਰੀਰ ਚੱਲਦਾ ਦੁਨੀਆ ਦੀ ਅਕਲ ਵਾਂਗੂ ਮੇਰੀ ਅਕਲ ਚੱਲਦੀ ਹੈ ਮੇਰੇ 'ਚ ਵੀ ਬ੍ਰੇਨ ਹੈ ਲੋਕਾਂ 'ਚ ਵੀ ਬ੍ਰੇਨ ਹੈ ਮੇਰੇ ਵੀ ਅੱਖਾਂ ਨੇ ਲੋਕਾਂ ਦੇ ਵੀ ਅੱਖਾਂ ਨੇ ਮੇਰੇ ਵੀ ਨੱਕ ਹੈ ਲੋਕਾਂ ਦੇ ਵੀ ਨੱਕ ਮੇਰੇ ਵੀ ਹੱਥ ਨੇ ਲੋਕਾਂ ਪੰਜੇ ਗਿਆਨ ਅੰਦਰ ਸਾਰਿਆਂ ਦੇ ਹੀ ਨੇ ਅਨਪੜ੍ਹੀ ਦੇ ਬਿਨਾ ਮੇਰਾ ਸਿਰ ਨਹੀਂ ਚੱਲਦਾ ਉਹਨਾਂ ਦਾ ਵੀ ਨਹੀਂ ਚੱਲਦਾ ਤੇ ਮੇਰਾ ਕੋਈ ਵੱਖਰਾ ਤਾਂ ਹੈ ਨਹੀਂ ਉਹਨਾਂ ਨੂੰ ਸਰੀਰ ਵੀ ਮੈਂ ਛੱਡ ਕੇ ਅੰਦਰ ਜਾ ਬੜਾਂ ਤੇ ਫਿਰ ਬਾਅਦ ਫੇਰ ਸਰੀਰ ਨੂੰ ਸਟਾਰਟ ਕਰਨਾ ਲੈ ਕੇ ਉੱਠ ਖੜਾ ਇਹ ਤਾਂ ਪੋਸੀਬਲ ਨਹੀਂ ਹੈ ਇਹ ਤੇ ਉਹ ਕਟਿਆ ਜਾਂਦਾ ਜਿਹੜਾ ਰਾਮ ਰਹਿ ਤਨ ਦਿਨ ਗਿਆ ਸੀ ਉਹ ਨਹੀਂ ਆ ਸਕਦਾ ਪੋਸੀਬਲ ਨਹੀਂ ਹੈ ਸਭ ਕਰਾ ਮਾਤਾ ਕਟੀਆਂ ਜਾਂਦੀ ਇੱਥੇ ਆ ਕੇ ਦਰ ਵੇਸੀ ਕਾਖੜੀ ਚੱਲਣਾ ਦੁਨੀਆ ਪੱਤ ਜਿਵੇਂ ਦੁਨੀਆ ਚੱਲਦੀ ਹੈ ਦੁਨੀਆ ਦਾ ਸਰੀਰ ਚੱਲਦਾ ਹੋਵੇ ਮੇਰਾ ਚੱਲਦਾ ਆਤਮਾ ਬਿਨਾ ਸਰੀਰ ਨਹੀਂ ਚੱਲ ਸਕਦਾ ਆਤਮਾ ਗੈਰ ਹਾਜ਼ਰ ਹੋ ਕੇ ਸਰੀਰ ਨਹੀਂ ਰਹਿ ਸਕਦਾ ਛੱਡ ਕੇ ਸਰੀਰ ਆਤਮਾ ਦੁਬਾਰਾ ਨਹੀਂ ਵੜ ਸਕਦੀ ਸਰੀਰ 'ਚ ਤੇ ਮੈਂ ਗੱਲ ਕਿਵੇਂ ਸੁਣ ਕੇ ਆਵਾਂ ਉੱਤੇ ਤਾਂ ਕਾਫੀ ਦੇਰ ਬੈਠਣਾ ਪਊਗਾ ਸੁਣਨ ਨੂੰ ਉੱਥੇ ਤਾਂ ਖਬਰਾਂ ਵੀ ਨਾ ਲੱਗ ਜਾ ਦੋ ਵੀ ਲੱਗ ਜਾ ਸਾਲ ਲੱਗ ਜਾ ਸ਼ਰੀਰ ਦਾ ਕੀ ਬਣੂ ਫਿਰ ਬੰਨੋ 28 ਪੋਟਲੀ ਕਿੱਥੇ ਵਣੀਆਂ ਘੱਤ ਆ ਜਿਹੜੀ ਪੋਟਲੀ ਚੱਕੀ ਆ ਸ਼ਰੀਰ ਦੀ ਇਹਨੂੰ ਕਿੱਥੇ ਛੱਡ ਕੇ ਜਾਵਾਂ ਪਹਿਲਾਂ ਸਰੀਰ ਕਿੱਥੇ ਛੱਡਾਂ ਕਿੱਥੇ ਰੱਖਾਂ ਇਹਨੂੰ ਦੁਬਾਰਾ ਆ ਕੇ ਸਾਹਮਣੇ ਇਹ ਸਰੀਰ ਦੀ ਪੋਟਲੀ ਇਹਨੂੰ ਕਿੱਥੇ ਰੱਖਾਂ ਉਹ ਅੰਦਰ ਜਾਣ ਵਾਸਤੇ ਤੇਰੇ ਦਰ ਤੇ ਜਾਂਦਾ ਨਹੀਂ ਇਹ ਸਣੇ ਸਰੀਰ ਸਣੇ ਸਰੀਰ ਤਾਂ ਜਾ ਨਹੀਂ ਸਕਦਾ ਉੱਥੇ ਨਾ ਦਰਵੇਸੀ ਖੜੀ ਹੈ ਦਰਵੇਸੀ ਜਿੱਥੇ ਉਹਦਾ ਬੇਸ ਹੈ ਸਵਾਲ ਖੜਾ ਕੀਤਾ ਹੋਇਆ ਇਹਦਾ ਜਵਾਬ ਨਾ ਬਲੋ ਕਾਹਨੇ